ਦੋਹਰਾ ਸ਼ਹਿਰ ਬਟਾਲਾ ਮੋ ਬਸੈ ਮੈਗਲ ਖਾਨ ਪਠਾਨ ਮਦ ਪੀਵਤ ਨਿਸ ਦਿਨ ਰਹੈ ਸਦਾ ਰਹਾ ਤੇ ਅਗਿਆਨ ਚਉਪਈ ਤਬ ਹੀ ਦਿਵਸ ਤੀਜ ਕੋ ਆਇਓ ਸਭ ਅਵਲ ਨੇ ਆਨੰਦ ਵਡਾਇਓ ਝੂਲਤ ਗੀਤ ਮਧੁਰ ਤਨ ਗਾਵੈ ਸੰਤ ਨਾਦ ਕੋ ਕਲਾ ਲਜਾਵੈ ਉਤ ਕਨ ਕੋਰ ਘਟਾ ਕੋ ਰਾਵੈ ਇਤ ਮਿਲ ਗੀਤ ਚੰਚਲਾ ਗਾਵੈ ਉਤ ਤੇ ਦਿਵ ਦਾਮਨੀ ਦਮਕੈ ਇਤ ਇਨ ਦਸਨ ਕਾਮ ਨਿਨ ਝਮਕੈ ਰਿਤ ਰਾਜ ਪ੍ਰਵਾਹ ਇਕ ਰਾਜ ਦੁਲਾਰਨ ਜਾਹੇ ਪ੍ਰਭਾ ਸਮਰਾਜ ਕੁਮਾਰੀ ਨਾ ਅਪਰਮਾਨ ਕੀ ਛਬ ਸੋਹੈ ਖਗ ਮ੍ਰਿਖ ਰਾਜ ਭੁਜੰਗਨ ਮੋਹੈ ਸੋ ਝੂਰਤ ਤਿਨ ਖਾਨ ਨਿਹਾਰੀ ਗਿਰਿਓ ਭੂ ਜਨ ਲਗੀ ਕਟਾਰੀ ਕੁਟਨੀ ਏਕ ਬੁਲਾਏ ਮੰਗਾਈ ਸਕਲ ਬ੍ਰਿਥਾ ਤੇ ਭਾਗ ਸੁਨਾਈ ਕਬਿਤ ਆਈ ਹੁਤੀ ਬਾਣੀ ਏਕ ਬਾਲਾ ਰਾਗ ਮਾਲਾ ਸਮ ਮੇਰੇ ਗ੍ਰਹਿ ਮਾਜ ਦੀਪ ਮਾਲਾ ਜਨ ਵੈ ਗਈ ਬਿਛੁਆ ਕੀ ਬਿਝਕ ਸੋ ਬਿਛੂ ਸੋ ਡਸਾਏ ਮਾਨੋ ਕੇ ਚਲਾਏ ਨਿਜ ਚੇਰੋ ਮੋਹਿ ਕਹਿ ਗਈ ਦਸਨ ਕੀ ਦਿਵਤ دیਵਾਨੇ ਦੇਵਦਾਨੋ ਕੀਨੇ ਨੈਨਨ ਕੀ ਕੋਰ ਸੋ ਮਰੋਰ ਮਨ ਲੈ ਗਈ ਕੰਚਨ ਸੇ ਗਾਤ ਰਵ ਥੋਰ ਕੇ ਚਿਲ ਚਲਾਤ ਧਾਮਨੀ ਸੀ ਕਾਮਨੀ ਦਿਖਾਈ ਆਨ ਦੈ ਗਈ ਚਉਪਈ ਜੋ ਮੋਹਿ ਤੇ ਤੂੰ ਆਨ ਮਿਲਾਵੇਂ ਆਪਣੇ ਮੁਖ ਮੰਗੈ ਸੋ ਪਾਵੇਂ ਰੁਤਸ ਪ੍ਰਭਾ ਤਨ ਕੈ ਰਤ ਕਰੋ ਨਾਤਰ ਮਾਰ ਕਟਾਰੀ ਮਰੋ ਦੋਹਰਾ ਰੁਤਸ ਪ੍ਰਭਾ ਕੀ ਅਤ ਪ੍ਰਭਾ ਜਾਪਤੇ ਲਖੀ ਬਨਾਏ ਚੁਬ ਚਿਤ ਕੇ ਭੀਤਰ ਰਹੀ ਮੁਖਤੇ ਕਹੀ ਨਾ ਜਾਏ ਮੋਹ ਤੋ ਛਬ ਨਾ ਕਹੀ ਪਰੈ ਸ੍ਰੀ ਰਿਤ ਰਾਜ ਕੁਮਾਰ ਜੀਵ ਬਦਰ ਹੋਇ ਜਾਤ ਹੈ ਵਰਨਤ ਪ੍ਰਭਾ ਅਪਾਰ ਕਵਿਤ ਆਖ ਰਸ ਗਿਰਿਓ ਤਾਤੇ ਆਮ ਪ੍ਰਗਟਤ ਪੈ ਜਿਹਵਾ ਰਸ ਹੂਤੇ ਜ਼ਰਦਾਲੂ ਲਹੀਆ ਹੈ ਮੁਖ ਰਸ ਹੂੰ ਕੋ ਮਦ ਪਾਨ ਕੈ ਬਖਾਨੀਅਤ ਜਾ ਕੇ ਨੈਕ ਚਾਖੇ ਸਦਾ ਜੀਤ ਰਹਿ ਤੁਹੈ ਨਾਕ ਕੋ ਨਿਰਖ ਨਿਸਰਾਟ ਨਿਸਰਾਜਾ ਭਇਓ ਜਾ ਕੀ ਸਭ ਜਗਤ ਕੋ ਜਉਨ ਚਹੀਆ ਤੁਹੈ ਦਾੰਤਨ ਤੇ ਭਇਓ ਦਾਖ ਧਾਰਮ ਬਖਾਨੀਅਤ ਅਦਰ ਤੇ ਭਇਓ ਤਾਹੇ ਊਖ ਕਹੀਆ ਤੁਹੈ ਚਉਪਈ ਕੁਟਨੀ ਬਚਨ ਸੁਣਤੇ ਤਾਈ ਤਾਏ ਝੁਲਾਵਨ ਕੇ ਮਿਸ ਲਿਆਈ ਤਬ ਤੇ ਆਨ ਖਾਨ ਗਹਿ ਲੀਨੋ ਚਖ ਚਿਤ ਚਰਤ ਚੰਚਲਾ ਕੀਨੋ ਤੁਮਰੇ ਇਹ ਨਿਮਿਤ ਮੈਂ ਆਈ ਆ ਫੂਲਨ ਮੋਹਿ ਦਈ ਦਿਖਾਈ ਆ ਮੋਹਿ ਜਾਣ ਧਾਮ ਕੋ ਦੀਜੈ ਪਰਸੋ ਬੋਲ ਕਲੋਲ ਕਰੀਜੈ ਆਤ ਮਦ ਪਾਨ ਖਾਨ ਤੁਮ ਕੀਜੋ ਲਪਟ ਲਪਟ ਮੋਹ ਕਹੋ ਸੁਖ ਦੀਜੋ ਪਰਸੋ ਅਰਧ ਰਾਤਰੀ ਮੈਂ ਆਇ ਹੋ ਤੁਮਰੀ ਦੋਹਤਾ ਕੇ ਢੇਗ ਸਵੈ ਹੋ ਯੋ ਕਰ ਬੋਲ ਖਾਨ ਤਜ ਦੀਨੀ ਪਰਸੋ ਕੀ ਚਿੰਤਾ ਚਿਤ ਕੀਨੀ ਤਬ ਰਿਤ ਰਾਜ ਪ੍ਰਵਾਹ ਚਲ ਆਈ ਵਾਹ ਤਾ ਢਿਗ ਸੇਜ ਵਿਛਾਈ ਸੋਏ ਲੋਕ ਧਾਮ ਉੱਠ ਗਈ ਸਿਮਰਤ ਖਾਨ ਘਰੀ ਸੋ ਭਈ ਨਿਸ ਸਿਗਰੀ ਤੇ ਕਹਾ ਜਗਵਾਇਓ ਖੋਜ ਤਹਿ ਸੁਤਾ ਢਿਗ ਆਇਓ ਰੁਤਿਸ ਦੋਇ ਦੋਇਤਾ ਲਖ ਧਰੀ ਦ੍ਰਿੜ ਗਹਿ ਜਾਂਗ ਦੋ ਰਤ ਕਰੀ ਹਾਏ ਹਾਏ ਕਰ ਰਹੀ ਪਠਾਨੀ ਮਦ ਪੀਏ ਜੜ ਕਛੂ ਨਾ ਜਾਣੀ ਦੋਰਾ ਲਵਟ ਲਵਟਤਾ ਸੌਰਮਿਉ ਰੁਤਸ ਪ੍ਰਭਾ ਤਿਹ ਜਾਨ ਮਦ ਉਤਰੇ ਤਿਹ ਤਜ ਦਿਓ ਆਪਣੀ ਸੁਤਾ ਪਛਾਨ ਤੰਨੈ ਛਤਰ ਜਾ ਕੋ ਧਰਮ ਸ੍ਰੀ ਰਿਤਰਾਜ ਕੁਮਾਰੇ ਸੰਗ ਸੁਤਾ ਕੇ ਕਹਿ ਮੁਝੈ ਕੀ ਪਤਿ ਪ੍ਰਤਾ ਉਬਾਰੇ ਏਕ ਮਦੀ ਦੂਜੈ ਤਰਨ ਤੀਜੇ ਅਤ ਤਨ ਧਾਮ ਪਾਪ ਕਰੇ ਬਿਨ ਕਿਉ ਬਚੈ ਬਚੈ ਬਚਾਵੈ RAM ਇਤ ਸ੍ਰੀ ਚਰਿਤ੍ਰ ਵਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 183ਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਪਾਂਡਵ ਕੇ ਪਾਂਚੋ ਸੁਤ ਸੂਰੇ ਅਰਜੁਨ ਭੀਮ ਯੁਧਿਸ਼ਟਰ ਰੂਰੇ ਨਕਰ ਅਵਰ ਸਹਦੇਵ ਨਿਜੈ ਜਾਂ ਸਮ ਉਪਜੋ ਕੌਣ ਕਹੀਜੈ 12 ਬਰਖ ਬਨਵਾਸ ਬਿਤਾਇਓ ਸੋਈ ਬਰਖ ਤ੍ਰੈਦਸੋ ਆਇਓ ਦੇਸ ਵਿਰਾਟ ਰਾਜ ਕੇ ਗਏ ਸੋ ਬਰਖ ਬਿਤਾਵਤ ਪੈ ਦੋਹਰਾ ਜਵੈ ਕ੍ਰੀਚ ਕਹਿ ਦ੍ਰੁਪਦ ਜਾ ਦੇਖੀ ਨੈਣ ਪਸਾਰੇ ਗਿਰੋ ਮੂਰਛ ਨਾ ਹੋਇ ਤਰਨ ਮਾਰ ਕਰਿਓ ਵਿਸੰਭਾਰ ਚਉਪੀ ਪ੍ਰਗਟ ਭਗਨ ਤਨ ਭੇਜ ਤਾਇਓ ਮਿਲ ਦ੍ਰੁਪਦ ਜਾ ਕੋ ਠਹਰਾਇਓ ਰਾਣੀ ਪਠੈ ਸਦੇਸਨ ਦਈ ਕਰਤੇ ਪਕਰ ਕ੍ਰੀਚ ਗਲਈ ਦੋਹਰਾ ਕਰ ਕੈ ਕਰ ਕੋ ਅਧਿਕ ਬਲ ਅੰਚਰ ਗਈ ਛੁਰਾਏ ਜਨ ਕਰ ਹੇਰੇ ਸੁਹਾਨ ਕੋ ਭਜਤ ਮ੍ਰਿਗੀ ਅਕੁਲਾਏ ਚਉਪਈ ਤਬ ਅਤ ਕੋਪ ਕਰੀ ਜਗ ਕਹਿਓ ਰਾਜਾ ਹੁਤੋ ਜਹਾਂ ਤਹ ਆਇਓ ਪਾਦ ਪ੍ਰਹਾਰ ਦ੍ਰੁਪਤੀ ਇਹ ਕੀਓ ਪਾਂਚੋ ਨਿਰਖ ਪੰਡ ਜਨ ਲਿਓ ਅਥੀ ਕੋ ਭੀਮ ਤਬ ਭਰਿਓ ਰਾਜਾ ਮਨੇ ਨੈਣ ਸੋ ਕਰਿਓ ਬੋਲ ਦ੍ਰੁਪਤ ਜਾ ਨਿਗਟ ਸਿਖਾਈ ਯੋ ਕ੍ਰੀਚਕ ਸੋ ਕਹੋ ਬਨਾਈ ਦੋਹਰਾ ਚਤੁਰ ਦ੍ਰੁਪਤ ਜਾ ਅਤਿਹੁਤੀ ਅਰ ਪਤ ਕਹਿਓ ਬਨਾਏ ਏਕ ਬਚਨ ਭਾਖਿਓ ਹਤੋ ਬੀਸਕ ਕਹੀ ਸੁਨਾਏ ਚਉਪਈ ਦ੍ਰੁਪਤੀ ਯੋ ਕ੍ਰੀਚਕ ਸੋ ਕਹੀ ਤੁਮ ਪੈ ਅਧਿਕ ਰੀਜ ਮੈਂ ਰਹੀ ਸੂਨ ਸਾਲ ਨਿਸਕੋ ਤੁਮ ਅਈਓ ਕਾਮ ਭੋਗ ਮੋਹ ਸਾਥ ਕਮਈਓ ਸੂਨ ਸਾਲ ਭੀਮਹਿ ਬੈਠਾਇਓ ਕ੍ਰੀਚਕ ਅਰਧ ਰਾਤਰ ਕੇ ਆਇਓ ਤਬ ਹੀ ਪਗਰ ਟਾਂਗ ਤੇ ਲਿਓ ਟੂਕ ਅਨੇਕ ਤਾਹੇ ਕਰ ਦਿਓ ਪ੍ਰਾਤ ਸਮੈ ਕ੍ਰੀਚਕ ਰਿਸ ਪਰੇ ਕੇਸ ਦ੍ਰੋਪਤੀ ਕੇ ਦ੍ਰਿੜ ਤਰੇ ਯਹ ਅਗਨ ਕੇ ਬੀਜ ਰਹਿ ਹੈ ਭਰਾਤ ਗਇਓ ਤਹ ਤੋਹੇ ਬਠਾਏ ਹੈ ਗਹਿ ਕੇ ਕੇਸ ਤਾਹੇ ਲੈ ਚੱਲੇ ਕ੍ਰੀਚਕ ਵੀਰ ਸੂਰਮਾ ਭਲੇ ਤਬ ਹੀ ਕੋ ਭੀਮ ਅਤ ਭਰਿਓ ਗਹਿ ਕਹਿ ਧਾਰ ਬ੍ਰਿਛ ਕਰ ਧਰਿਓ ਜਾ ਕੋ ਕੋ ਬ੍ਰਿਛ ਕੀ ਮਾਰੈ ਤਾ ਕੋ ਮੂੰਡ ਚੌਥੀ ਡਾਰੈ ਕਾਹੂ ਪਗਰ ਟਾਂਗ ਤੇ ਘਾਵੈ ਕਿਸੂ ਕੇਸ ਤੇ ਐਂਚ ਵਿਗਾਵੈ ਕਨਿਆ ਵਿਖੈ ਕਨ ਧਾਰੈ ਵਰਤ ਚਿਤਾ ਭੀਤਰ ਲੈ ਡਾਰੈ ਸਾਹਸ ਪਾਂਚ ਕਰੀਚਕ ਸੰਗ ਮਾਰਿਓ ਨਿਜ ਨਾਰੀ ਕੋ ਪ੍ਰਾਨ ਉਬਾਰਿਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 184 ਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਖਜੂ ਦੋਹਰਾ ਏਕ ਬਨਕ ਕੀ ਪਾਰ ਜਾ ਅਕਬਰ ਬਾਦ ਮੰਝਾਰ ਦੇਵ ਦੈਤਰੀ ਜੈ ਨਿਰਖ ਸ੍ਰੀ ਰਣ ਰੰਗ ਕੁਮਾਰੇ ਚਉਬਈ ਸ੍ਰੀ ਅਕਬਰ ਆਖੇਟ ਸਿਦਾਇਓ ਤਾ ਕੋ ਰੂਪ ਨਿਰਖ ਬਿਰਮਾਇਓ ਸਖੀ ਏਕ ਤੇ ਧੀਰ ਪਠਾਈ ਤਾਏ ਆਨ ਮੁਇ ਦੇਹ ਮਿਲਾਈ ਤਬ ਚਲ ਸਖੀ ਭਵਨ ਤਿਹ ਗਈ ਵਾ ਕਉ ਭੇਦ ਜਿਤਾਵਤ ਭਈ ਸੋ ਹਜਰਤ ਕੇ ਧਾਮ ਨ ਆਈ ਹਜਰਤ ਜੂ ਗ੍ਰਹਿ ਲੈ ਬੁਲਾਈ ਹਜਰਤ ਜਵੈ ਭਵਨ ਤੇ ਆਇਓ ਤਾ ਅਬਲਾ ਕੀ ਸੇ ਸੁਹਾਇਓ ਤਬ ਰਾਣੀ ਤਿਨ ਬਚਨੋ ਚਾਰੇ ਸੁਨੋ ਸ਼ਾਹ ਪ੍ਰਾਨਨ ਤੇ ਪਿਆਰੇ ਕਹੋ ਤੋ ਅਵੈ ਡਾਰ ਲਗਵਾਉ ਬਹੁਰ ਤਿਹਾਰੀ ਸੇ ਸੁਹਾਉ ਯੋ ਕਹਿ ਜਾ ਤਹਾ ਤੇ ਭਈ ਗ੍ਰਹਿ ਕੀ ਐਤ ਕਵਰਿਆ ਦਈ ਪਦ ਕਹਿ ਜਾਏ ਸਕਲ ਸੁਧ ਦਈ ਸੰਗ ਕਰ ਨਾਥ ਲਿਆਵਤ ਪਈ ਅਤ ਤਬ ਕੋਪ ਬਨਕ ਕੋ ਭਇਓ ਛਿਤਰ ਉਤਾਰ ਹਾਥ ਮੈਂ ਲਇਓ ਹਜਰਤ ਕੋ ਪਨਹੀ ਸਿਰ ਝਾਰੈ ਲਜਤ ਸ਼ਾਹ ਨਹਿ ਬਚਨੋ ਚਾਰੈ ਜੂਤਨ ਮਾਰ ਪੋਰੇ ਦਿਓ ਵੈਸੈ ਦੈ ਦਰਵਾਜੋ ਲਿਓ ਦੋਹਰਾ ਪ੍ਰਾਤ ਭੈ ਕੁਟਵਾਰ ਕੇ ਭਈ ਪੁਕਾਰੂ ਜਾਏ ਕਾਜੀ ਮੁਫਤੀ ਸੰਗ ਲੈ ਤਹਾਂ ਪਹੁੰਚੀ ਆਏ ਚੋਰ ਜਾਰ ਕੈ ਸਾਧ ਕੋ ਸਾਹੋ ਕਿਦੋ ਪਤਿਸ਼ਾਹ ਆਪਨ ਹੀ ਚਰ ਦੇਖੀਐ ਏ ਕਾਜਿਨ ਕੋ ਨਾਹ ਚੌਪਈ ਪਤ ਤ੍ਰਿਏ ਬਚਨ ਭਾਖ ਭਜ ਗਏ ਹੇਰਤ ਤੇ ਅਕਬਰ ਕਹ ਭਏ ਹਜਰਤ ਲਜਤ ਬਚਨ ਰਹਿ ਭੁਲੈ ਨਿਆਇ ਰਹਿਓ ਸਿਰ ਆਂਖ ਨਾ ਖੋਲੈ ਜੇ ਕੋਈ ਧਾਮ ਕਿਸੀ ਕੇ ਜਾਵੇ ਕਿਉ ਨ ਐਸ ਤੁਰਤ ਫਲ ਪਾਵੇ ਜੇ ਕੋ ਪਰ ਨਾਰੀ ਸੋ ਭਾਗੈ ਪਨਹੀ ਇਹਾਂ ਨਰਕ ਤੇ ਆਗੈ ਜਾਵੇ ਪਾਂਤ ਹਜਰਤੈ ਪਇਓ ਬਹੁਰ ਕਿਸੂ ਕੇ ਧਾਮ ਨਾ ਗਇਓ ਜੈਸਾ ਕੀਏ ਤੈਸਾ ਫਲ ਪਾਇਓ ਦੁਰਾਚਾਰ ਚਿਤ ਤੇ ਬਿਸਰਾਇਓ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 185 ਮੋਹ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਮਦਰ ਦੇਸ ਇਕ ਛਤਰ ਜਾ ਅਚਲ ਕਲਾ ਤਿਹ ਨਾਉ ਅਧਿਕ ਦਰਵਤਾ ਕੇ ਰਹੈ ਬਸਤ ਪੁਰ ਗਾਉ ਚਉਪਈ ਰਵ ਜਬ ਹੀ ਅਸਤਾਚਲ ਗਏ ਪ੍ਰਾਚੀ ਦਿਸ਼ਾ ਚੰਦਰ ਪ੍ਰਗਟੇ ਜਾਰ ਦੀਪ ਟੈ ਤਸਕਰ ਧਾਏ ਤਾਕੇ ਤਾਗ ਭਵਨ ਕਹਾਇਆਏ ਦੋਹਰਾ ਠਾੜ ਭਈ ਤੇ ਬਾਲ ਕੇ ਸਿਰ ਪਰ ਖੜਗ ਨਿਕਾਰੇ ਕਹਿ ਧਨ ਦੇਹ ਬਤਾਏ ਕਹਿ ਨਹਾ ਤੋਏ ਦੇਹ ਸੰਘਾਰ ਚਉਪਈ ਜਬ ਅਬਲਾ ਐਸੇ ਸੁਨ ਪਾਇਓ ਕਛੁਕ ਧਾਮ ਕੋ ਦਰਬ ਦਿਖਾਇਓ ਬਹੁਰ ਕਹਿਓ ਮੈਂ ਦਰਬ ਦਿਖਾਉ ਜੋ ਮੈਂ ਦਾਨ ਜੀਵ ਕੋ ਪਾਉ ਸੋਇਆ ਕਾਇ ਕੋ ਆਜ ਸੰਘਾਰਤ ਮੋਖ ਹੈ ਸੰਗ ਚਲੋ ਬਹੁ ਮਾਲ ਬਤਾਉ ਰਾਖ ਮਹਾਵਤ ਖਾਨ ਗਏ ਸਭ ਹੀ ਇੱਕ ਬਾਰ ਸੋਤੇ ਹਰ ਲਿਆਉ ਪੂਤਨ ਪੌਤਨ ਲੋ ਸਭ ਕੋ ਛਿਨ ਭੀਤਰ ਆਜ ਦਰਿਦਰ ਬਹਾਉ ਲੀਜੋ ਲੂਟ ਸਵੈ ਤੂੰ ਤਾਕੈ ਮੈਂ ਆਪਣੋ ਨੈ ਪਾਣ ਛਵਾਉ ਚੌਪਈ ਸੁਣਤ ਬਚਨ ਤਸ ਕਰਤੇ ਪੈ ਤ੍ਰੀ ਕੋ ਸੰਗ ਕਹਾਂ ਲੈ ਗਏ ਜਹ ਕੋਠਾ दारू ਕੋ ਪਰਿਓ ਤਹੀ ਜਾਏ ਤਸਕਰਨ ਨੂੰ ਚਰਿਓ ਦੋਹਰਾ ਅਗਨ ਬਾਣ ਸੋ ਬਾਂਤਰੀ ਤਾ ਕੋ ਦਈ ਚਲਾਏ ਕਾਲ ਸਭਨ ਤਿਨ ਕੋ ਤੋ ਪਰਿਓ ਤਹੀ ਸਰ ਜਾਏ ਚਉਪਈ ਤਸਕਰ ਜਾਰ ਮਸਾਲਾਂ ਪਰੇ दारू ਵਿਖੈ ਅੰਗਾਰੇ ਝਰੇ ਸਭ ਤਸਕਰ ਤਬ ਹੀ ਉੱਡ ਗਏ ਪੂ ਚਰ ਤੇ ਖੇ ਚਰ ਸੋ ਭਏ दारू उड़ चोर उड़ गए सभी फिरत गगन मौ भये दस दस कोस जाए कर परे हाड गोड नह मुंह डूबरे ਏਕੈ ਬਾਰ ਚੋਰ ਉੱਡ ਗਏ ਜੀਵਤ ਏਕ ਨਾ ਬਾਜਤ ਭੈ ਇਹ ਚਰਿਤ੍ਰ ਅਵਲਾ ਤੇ ਮਾਰਿਓ ਛਲ ਤੇ ਆਪਣੋ ਧਾਮ ਬਾਰਿਓ ਇਹ ਛਲ ਸਭ ਚੋਰਨ ਕਾ ਘਾਈ ਬਹੁਰੋ ਧਾਮ ਆਪਣੇ ਆਈ ਇੰਦਰ ਵਿਸ਼ਨ ਬ੍ਰਹਮਾ ਸਿਵ ਹੋਈ ਤ੍ਰਿਯ ਚਰਿਤ੍ਰ ਤੇ ਬਚਤ ਨਾ ਕੋਈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਬਜੂ